ਸਸਾ ਸੋ ਸਹ ਸੇਜ ਸਵਾਰੈ ਸੋਈ ਸਹੀ ਸੰਦੇਹ ਨਵਾਰੈ ਫੇਰ ਕੌਣ ਰਹਿ ਜਾਂਦਾ ਸਸਾ ਸੋ ਸਹ ਸੇਜ ਸਵਾਰੈ ਜਿਸ ਵਕਤ ਇਹ ਉਹ ਚ ਹੋ ਜਾਂਦਾ ਜਾ ਕੇ ਅਸਲ ਚ ਹਿਰਦਾ ਜਿਹੜਾ ਹੁੰਦਾ ਨਾ ਫੇਰ ਬਰਦਾ ਪਹਿਲਾਂ ਮਨ ਬਰਦਾ ਪਹਿਲਾਂ ਤਾਂ ਮਨ ਜਿਹੜਾ ਹੈਗਾ ਇਹ ਸਿੱਧ ਕੀਤਾ ਹੈ ਮਨ ਸ਼ੁੱਧ ਹੋ ਕੇ ਜਦ ਚ ਸਮਾ ਗਿਆ ਬਾਕੀ ਦੀ ਜਿਹੜੀ ਕਮੀ ਰਹਿ ਗਈ ਉਹ ਆਪ ਕੱਢਦਾ ਜਦੋਂ ਕਹਿੰਦੇ ਨੇ ਮੇਰੇ ਘਰ ਆਏ ਰਾਜਾ ਰਾਮ ਪਧਾਰਾ ਫਿਰ ਉਹ ਬਾਕੀ ਸਵਾਰਦਾ ਜੋ ਜਿਹੜੀ ਕਮੀ ਰਹਿ ਗਈ ਘਰ 'ਚ ਸੋਈ ਸਹੀ ਸੰਦੇਹ ਵਾਲਾ ਸਹੀ ਸੰਦੇਹ ਹੈ ਜਿਹੜਾ ਪੂਰੀ ਸ਼ੰਕਾ ਫਿਰ ਪੂਰੀ ਸ਼ੰਕਾ ਫੇਰ ਵਾਲ ਹੁੰਦੀ ਹੈ ਜਦ ਇਹ ਬਾਹਰੋਂ ਉਹਦੇ ਚ ਸਮਾ ਜਾਂਦਾ ਮਨ ਅਟਿਤ ਜਦ ਇੱਕ ਹੋ ਜਾਂਦਾ ਜਦ ਮਨ ਦੀ ਹੋਂਦ ਖਤਮ ਹੋ ਜਾਂਦੀ ਹੈ ਕਹਿ ਲੋ ਅਸਲ ਦੇ ਵਿੱਚ ਸ਼ੰਕਾ ਉਹ ਤੋਂ ਬਾਅਦ ਦੂਰ ਹੁੰਦੀ ਸ਼ੰਕਾ ਦੂਰ ਹੋਈ ਤਾਂ ਮਨ ਨਹੀਂ ਮਿਲਦਾ ਮਨ ਛੱਡਦਾ ਗੁਰਬਾਣੀ ਨੂੰ ਸਮਝ ਕੇ ਮੰਨ ਕੇ ਕੁਝ ਹੈ ਜੀ ਗੱਲਾਂ ਵੀ ਨੇ ਜਿਹਨੂੰ ਮਨ ਬੰਦਾ ਨਹੀਂ ਹੁੰਦਾ ਉਹ ਉਹੀ ਕਹੀ ਜਾਵੇ ਨੂੰ ਗੁਰਸਿੱਖੋ ਸੱਚ ਸੱਚ ਕਰਦੇ ਵੱਡੋ ਵਾੜੀ ਨੂੰ ਕੁਝ ਐਸੀਆਂ ਗੱਲਾਂ ਨੇ ਜਿਹਦਾ ਇਹਨੂੰ ਸੰਦੇਹ ਹੁੰਦਾ ਹੈ ਪਰ ਮੰਨ ਕੇ ਉਹ ਆਪਣੇ ਮੂਲ ਚ ਸਮਾ ਜਾਂਦਾ ਮੂਲ ਨਾਲ ਜੁੜ ਜਾਂਦਾ ਫੇਰ ਉਹ ਬਾਕੀ ਦੇ ਸੰਦੇਹ ਫੇਰ ਦੂਰ ਹੁੰਦੇ ਬਾਕੀ ਦੇ ਸੰਦੇਹ ਤਾਂ ਫੇਰ ਦੂਰ ਹੁੰਦੇ ਨੇ ਤ੍ਰਿਕੁਟੀ ਛੁੱਟੀ ਤੇ ਬਾਅਦ ਅੰਦਰ ਬੈਠੇ ਤੇ ਇਕਵਾਨੇ ਕਿਚਿਤ ਹੋਏ ਤੇ ਬਾਅਦ ਸੰਦੇਹ ਦੂਰ ਹੁੰਦੇ ਨੇ ਕਹੋ ਕੁਛ ਅਸਲੀ ਸੰਦੇਹ ਸਾਰੀਆਂ ਸ਼ੰਕਾਵਾਂ ਤਾਂ ਇੱਕ ਕਿਤੇ ਚਿੱਤ ਹੋ ਕੇ ਜਦ ਰਹਿੰਦਾ ਫੇਰੇ ਦੂਰ ਹੁੰਦੀਆਂ ਨੇ ਪਹਿਲਾਂ ਤਾਂ ਮੋਟੀਆਂ-ਮੋਟੀਆਂ ਗੱਲਾਂ ਹੀ ਸਮਝਾਈ ਹੋਈ ਵੀ ਭਾਈ ਜਿੰਨਾ ਧਨ ਇਕੱਠਾ ਕਰਨਾ ਹੈ ਇਹ ਇੱਥੇ ਰਹਿ ਜਾਣਾ ਸਾਰਾ ਦਿਨ ਉਹ ਤੂੰ ਕੰਮ ਕਰਦਾ ਉਹ ਕਰਤ ਕਰਦਾ ਉਹਦੇ ਪਿੱਛੇ ਤੈ ਸਾਰੀ ਜ਼ਿੰਦਗੀ ਲਾਤੀ ਉਹ ਸੰਸਾਰ ਪਿੱਛੇ ਜਿਹੜੇ ਸੰਸਾਰ ਦਾ ਇੱਕ ਤਸੂ ਜਿੰਨਾ ਵੀ ਤੇਰੇ ਨਾਲ ਨਹੀਂ ਜਾਂਦਾ ਪਰ ਤਾਂ ਇਹੀ ਗੱਲ ਸਮਝਾਈ ਹੈ ਜੇ ਇਹ ਗੱਲ ਇਹਦੇ ਅਕਲ 'ਚ ਆ ਜਵੇ ਫਿਰ ਪਲਟਾ ਖਾ ਜਾਂਦਾ ਜੇ ਨਹੀਂ ਸਮਝੇ ਗੱਲ ਆ ਜਵੇ ਵੀ ਗੱਲ ਤਾਂ ਠੀਕ ਹੈ ਫਿਰ ਪਲਟਾ ਖਾ ਜਾਂਦਾ ਮੈਨੂੰ ਤਾਂ ਬਹਾਲ ਲਈ ਗਿਆਨ ਮਾਇਆ ਦਾ ਗਿਆਨ ਬਾਕੀ ਜਿਹੜੇ ਸੰਦੇਹ ਰਹਿ ਜਾਂਦੇ ਨੇ ਇਹ ਜਿਹੀਆਂ ਗੱਲਾਂ ਬਹੁਤ ਨੇ ਜਿਹੜੀਆਂ ਬਾਹਰ ਬੰਦਰ ਯੋਗ ਨਹੀਂ ਹੈ ਉਲ ਭਵਜਨ ਤਰਤ ਨਾਲ ਲਾਗੇ ਬਾਹਰ ਵਾਲੀ ਗੱਲ ਬੰਦਰ ਯੋਗ ਹੈ ਕੀ ਹੁਣ ਸਾਨੂੰ ਤਾਂ ਪਤਾ ਹੀ ਨਹੀਂ ਕੀ ਤਰਤ ਹੈ ਇਹ ਸੰਦੇਹ ਜਿਹੜੇ ਨੇ ਕਹਾਂ ਜਾ ਕੇ ਪਤਾ ਲੱਗੂ ਭਵਜਨ ਤਰਤ ਨਾਲ ਲਾਗੇ ਬਾਹਰ ਸੁਣਤਾ ਸੀ ਲਿਆ ਪਰ ਪਤਾ ਤਾਂ ਜਦੇ ਲੱਗੂ ਜੇ ਤਰਾਂਗੇ ਕੀ ਧਰਨਾ ਕੀ ਹੁੰਦਾ ਹੈ ਉੱਪਰਨਾ ਕੀ ਹੈ ਡੁੱਬਣਾ ਕੀ ਹੈ ਪਹਿਲਾਂ ਤਾਂ ਡੁੱਬੇ ਨੇ ਇਹ ਕਹਿੰਦਾ ਬੂਡਾ ਥੋ ਉੱਭਰਿਆ ਜਿੰਨਾ ਚਿਰ ਮਾਲਾ ਫੇਰਦਾ ਡੁੱਬਿਆ ਹੋਇਆ ਲੋਕ ਕਹਿੰਦੇ ਨੇ ਭਗਤ ਉਹ ਆਪ ਕਹਿੰਦਾ ਮੈਂ ਡੁੱਬਿਆ ਹੋਇਆ ਉਹ ਜਿਹੜੀ ਬਾਣੀ ਕਬੀਰ ਦੀ ਹੈ ਨਾ ਗੁਰੂ ਗੋਬਿੰਦ ਸਿੰਘ ਉਖੜੇ ਉਹ ਡੁੱਬੇ ਹੋਏ ਦੀ ਉਚਾਰਨ ਕੀਤੀ ਹੋਈ ਹੈ ਉਹ ਸਾਰੀ ਬਾਣੀ ਜਿਹੜੀ ਆ ਬਾਣੀ ਹੈ ਨਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਇਹ ਉਚਾਰਨ ਕੀਤੀ ਹੈ ਬਾਹਰ ਆਏ ਨੇ ਤਰਕੇ ਉਹ ਡੁੱਬੇ ਹੋਏ ਉਚਾਰਨ ਕੀਤੀ ਹੈ ਤਾਂ ਹੀ ਤਾਂ ਗੁਰੂ ਨੂੰ ਗੋਬਿੰਦ ਨੂੰ ਦੋਏ ਇੱਕ ਅੱਡ ਅੱਡ ਕਹੀ ਜਾਂਦਾ ਗੋਬਿੰਦ ਦਾ ਗੁਰੂ ਦੋ ਸਮਝਦਾ ਉਹ ਜਦ ਦੇਖਿਆ ਨੇੜੇ ਜਾ ਕੇ ਅੰਦਰ ਦੇਖਿਆ ਤਾਂ ਦੋ ਇੱਕ ਨੇ ਦੋ ਤਾਂ ਹੈ ਹੀ ਨਹੀਂ ਗੁਰੂ ਔਰ ਗੋਬਿੰਦ ਇੱਕ ਹੁੰਦੇ ਨੇ ਅਸੀਂ ਵੀ ਡੁੱਬੇ ਹੋਏ ਹਾਂ ਸਿੱਖ ਸਾਰੇ ਤਾਂ ਹੀ ਵਿਅਕਤੀ ਨੂੰ ਗੁਰੂ ਕਹੀ ਜਾਂਦੇ ਮੇਰਾ ਵੈਦ ਗੁਰੂ ਗੋਬਿੰਦ ਗੋਬਿੰਦ ਹੈ ਜਿਹੜਾ ਉਹੀ ਵੈਦ ਹੈ ਉਹੀ ਗੁਰੂ ਹੈ ਜੇ ਗੋਬਿੰਦਾ ਗੁਰੂ ਹੈ ਜੇ ਗੋਬਿੰਦ ਜਿਹੜਾ ਲਫ਼ਜ਼ ਆਇਆ ਹੋਇਆ ਇਹਦੇ ਜੋ ਗੁਰੂ ਹੈ ਫਿਰ ਨਾਨਕ ਗੁਰੂ ਨਹੀਂ ਨਾਨਕ ਨੇ ਗੋਬਿੰਦ ਦੀ ਭਗਤੀ ਕੀਤੀ ਹੈ ਸਤਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਗੋਬਿੰਦ ਦਿਓ ਗੋਬਿੰਦ ਤਾਂ ਗੁਰੂ ਹੈ ਗੁਰੂ ਦੀ ਤਾਂ ਭਗਤੀ ਕੀਤੀ ਹੈ ਨਾਨਕ ਨੇ ਨਾਨਕ ਨੂੰ ਅਸੀਂ ਗੁਰੂ ਬਣਾਤਾ ਡੁੱਬੇ ਹੋਏ ਨੇ ਸਾਰੇ ਸਿੱਖ ਉਭਰਿਆ ਕੋਈ ਨਹੀਂ ਹੋਇਆ ਗੁਰਬਾਣੀ ਕੋੜਾ ਡੁੱਬੇ ਹੋਏ ਫੇਰ ਇਹਦੇ ਡੁੱਬੇ ਹੋਏ ਸਤਗੁਰ ਨਾਨਕ ਭਗਤ ਕਰੀ ਇੱਕ ਵਾਰ ਪੱਟ ਕਹਿ ਰਹੇ ਨੇ ਆਲੂ ਪੱਟ ਸਿੱਖ ਨੇ ਕਿਡੀ ਪੱਟਾਂ ਦੀ ਬਾਣੀ ਐਵੇਂ ਨਹੀਂ ਨਾਨਕ ਨੇ ਉੱਥੇ ਪੰਜੇ ਪਾਸ਼ਾ ਨੇ ਦਰਜ ਕਰਤੀ ਜੁਰਤ ਸੀ ਉਹਨਾਂ ਦੀ ਗੱਲ ਕਰਨ ਦੀ ਸਾਡੇ ਜੁਰਤੇ ਹੈ ਨਹੀਂ ਕਿਸੇ ਦੀ ਗੱਲ ਕਹਦੀ ਡਰਦੇ ਜਾਂ ਡਰਦੇ ਗੱਲ ਕਹਿੰਦੇ ਸੱਚ ਬੋਲੋ ਡਰਦੇ ਸੱਚ ਬੋਲੋ ਜਿਹੜਾ ਡਰਦਾ ਨਰਕ ਚਲਾ ਜਾਂਦਾ ਨਰਕ ਤੇ ਰਹਿੰਦਾ ਔਰ ਨਰਕ ਤੇ ਰਹਿਣਗੇ ਸਿੱਖ ਜਿਹੜੇ ਇਹ ਜਨ ਜਿਹੜੇ ਸੱਚ ਬੋਲਣ ਤੋਂ ਡਰਦੇ ਨੇ ਨਿਰਭੈ ਹੋਈ ਨਿਰਭੈ ਕਿਵੇਂ ਹੋਗੇ ਪੱਟ ਕਹਿ ਰਹੇ ਸਤਗੁਰ ਨਾਨਕ ਭਗਤ ਕਰੀ ਇੱਕ ਵਾਰ ਤਨਵੰਤ ਤਨ ਗੋਬਿੰਦ ਦਿਓ ਗੋਬਿੰਦ ਗੁਰੂ ਹੈ ਅਸੀਂ ਕਹਿੰਦੇ ਨਾਨਕ ਗੁਰੂ ਹੈ ਅਸੀਂ ਆਦਮੀ ਨਾਲ ਜੁੜ ਗਏ ਗੋਬਿੰਦ ਅਸਲੀ ਗੁਰੂ ਛੱਡਤਾ ਨਕਲੀ ਨਾਲ ਜੁੜ ਗਏ ਕ੍ਰੀਏਟ ਕਰ ਲਿਆ ਨਕਲੀ ਅਸੀਂ ਆਪਣਾ ਬਣਾ ਲਿਆ ਮੂਰਤੀ ਪੂਜਾ ਵਾਲੇ ਥੋਵਾਂਗੇ ਮੂਰਤੀ ਪੂਜਾ ਉਹਨਾਂ ਨੇ ਕੀ ਕਿਹਾ ਸੀ ਮਾਨੁਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇੱਕੇ ਭਗਵਾਨ ਜਿਸਕੇ ਦੀਏ ਰਹੇ ਗਾਏ ਬਹੁਤ ਨਾ ਤ੍ਰਿਸ਼ਨਾ ਲਾਗੇ ਆਏ ਮਾਰੇ ਰੱਖੇ ਇੱਕੋ ਆਪ ਮਾਨਸ ਕੇ ਕੁਛ ਨਹੀਂ ਹਾਥ ਇਹ ਗੱਲ ਅਸੀਂ ਮੰਨੀ ਮਾਨਸ ਕੇ ਕੁਛ ਨਹੀਂ ਹਾਥ ਵਾਲੀ ਗੱਲ ਮੰਨੀ ਝੂਠੀਆਂ ਵੀ ਸਾਖੀਆਂ ਕਰ ਲੀਆਂ ਸੀ ਨਾਲ ਦਾ ਜੀ ਜਨਮ ਨਹੀਂ ਹੋਇਆ ਜੀ ਇਹ ਹੋਇਆ ਉਹ ਹੋਇਆ ਕੀ ਫਾਇਦਾ ਇਹਨਾਂ ਗੱਲਾਂ ਦਾ ਜਿਹੜੇ ਡੁੱਬੜੇ ਡੁੱਬਿਆ ਰਹੇ ਗੁਰਬਾਣੀ ਨੂੰ ਮੰਨਣ ਜੋਗੀ ਵੀ ਸਾਡੇ ਕੋ ਹੌਸਲਾ ਨਹੀਂ ਜੁਟਾ ਰਹੇ ਅਸੀਂ ਜੋ ਗੁਰਬਾਣੀ 'ਚ ਲਿਖਿਆ ਹੈ ਉਹ ਕਹਿਣ ਦਾ ਵੀ ਹੌਸਲਾ ਨਹੀਂ ਜੁਟਾ ਰਹੇ ਅੰਦਰ ਕਮਜ਼ੋਰ ਹੈ ਅਸਲ ਦੇ ਵਿੱਚ ਮਾਇਆ ਦੀ ਭੁੱਖ ਸਾਡੀ ਗਈ ਨਹੀਂ ਅਜਿਹਾ ਗੁਰਦਾਰੇ ਗੁਰਦੁਆਰੇ ਜਾ ਕੇ ਵੀ ਮਾਇਆ ਹੀ ਭੁੱਖਦੇ ਕਿੰਨੀਆਂ ਅਰਦਾਸਾਂ ਰੋਜ਼ ਗੁਰਦੁਆਰੇ ਹੁੰਦੀਆਂ ਨੇ ਜਾ ਕੇ ਕੁਝ ਮੰਗਣ ਦੀਆਂ ਕੋਈ ਵੀ ਆਦਮੀ ਦੱਸੇ ਕਿ ਮੈਂ ਗੁਰਦੁਆਰੇ ਦੀ ਅਰਦਾਸ ਤੋਂ ਆਏ ਹੋ ਗਿਆ ਮੈਨੂੰ ਸੰਤੋਖ ਆ ਗਿਆ ਜਿਸ ਕੇ ਦੀਏ ਰਹੇ ਰਾਏ ਕੌਣ ਹੋਇਆ ਫਿਰ ਗੁਰੂ ਦਾ ਹੈਗਾ ਲਾਇਦਾ ਤੇ ਨਹੀਂ ਹੋਇਆ ਕੋਈ ਕਿਸੇ ਦੀ ਭੁੱਖ ਦੂਰ ਹੋਈ ਹੈ ਜੇ ਨਹੀਂ ਹੋਈ ਫਿਰ ਦੇਖ ਲਓ ਵੀ ਇਹ ਗੱਲ ਕੁਝ ਗੜਬੜ ਹੈ ਕਿਤੇ ਜਿਹੜੀ ਦਵਾਈ ਕੰਮੇ ਨਹੀਂ ਕਰਦੀ ਉਹਨੂੰ ਛੱਡ ਦਿਓ ਇੱਥੋਂ ਖੋਜ ਲਓ ਵੀ ਗਲਤ ਤਾਂ ਨਹੀਂ ਖੋਜ ਲਈ ਖਬਰੇ ਖੋਜ ਪਰੇ ਮਤ ਕੋਈ ਕਹਿੰਦੇ ਨਾ ਪਾਓ ਖੋਜ ਹੁਣ ਅਸੀਂ ਖੋਜ ਨਹੀਂ ਪਾਏ ਹੋਏ ਹੁਣ ਅਸੀਂ ਕਹਿੰਦੇ ਸਿੱਖੀ ਹੈ ਨਹੀਂ ਸਿੱਖੀ ਹੋਰ ਗੱਲ ਹੈ ਸਿੱਖੀ ਦਾ ਸੰਬੰਧ ਸਰੀਰ ਨਾਲ ਹੈ ਹੀ ਨਹੀਂ ਕੱਪੜੇ ਜਿਹੇ ਜੇ ਮਰਜ਼ੀ ਪਾ ਲੋ ਫਰੀਦ ਸਿੱਖਾ ਕਬਰੀ ਦੀ ਬਾਣੀ ਤੇ ਕਿ ਸਾਡੇ ਵਰਗੇ ਕੱਪੜੇ ਸੀ ਉਹਦੇ ਕਬੀਰ ਦੀ ਕਬੀਰ ਦੀ ਬਾਣੀ ਪੜ੍ਹਦੇ ਸੀ ਕਿ ਕਬੀਰ ਸਿੱਖ ਸੀ ਸਿੱਖੀ ਦਾ ਕੋਈ ਸੰਬੰਧ ਨਹੀਂ ਇਹਨਾਂ ਗੱਲਾਂ ਨਾਲ ਜਿਹੜੇ ਕਕਾਰ ਲਈ ਫਿਰਦੇ ਅਸੀਂ ਉਹ ਫੌਜ ਦੀ ਵਰਦੀ ਆ ਉਹ ਡਿਸਪਲਿਨ ਹੋਰ ਚੀਜ਼ ਆ ਬਾਹਰਲੀ ਗੱਲ ਹੈ ਟੀਮਾਂ ਖੇਲਦੀਆਂ ਨੇ ਉਹਨਾਂ ਦੀ ਆਪਣੀ ਆਪਣੀ ਵਰਦੀ ਹੁੰਦੀ ਹੈ ਤੇ ਵਰਦੀ ਹੈ ਤਾਂ ਕੀ ਹੈ ਤਾਂ ਉਦੋਂ ਫੌਜ ਸੀ ਲੜਾਈ ਹੋਈ ਸੀ ਜੰਗ ਹੁੰਦੀ ਸੀ ਸਾਨੂੰ ਲੋੜ ਪਈ ਸੀ ਵਰਦੀ ਦੀ ਨਿਸ਼ਾਨੀ ਹੈ ਵੱਖਰੀ ਹੋ ਸਾਡੀ ਪਰ ਜੇ ਆ ਹੈ ਜੀ ਜੇ ਬੱਲਾ ਫੜਨਾ ਨਹੀਂ ਆਉਂਦਾ ਵਰਦੀ ਪਾ ਕੇ ਥੋੜੀ ਉਹ ਸੈਂਚਰੀ ਮਾਰ ਦੂਗਾ ਫਿਰ ਉਹਦੇ ਵਾਲੀ ਟੀ-ਸ਼ਰਟ ਪਾ ਕੇ ਸੈਂਚਰੀ ਮਾਰ ਦੂ ਤੇ ਉਹਦੇ ਵਾਲੇ ਬੱਲੇ ਨਾਲ ਸੈਂਚਰੀ ਮਾਰ ਦੂਗਾ ਉਹ ਤਾਂ ਬ੍ਰੈਂਡ ਨਾਲ ਵੀ ਮਾਰ ਦੂ ਸੈਂਚਰੀ ਜਿਹੜਾ ਮਾਰ ਸਕਦਾ ਉਹਨੂੰ ਨਹੀਂ ਫਰਕ ਪੈਂਦਾ ਸੈਂਚਰੀ ਨਾਲ ਬ੍ਰੈਂਡ ਨਾਲ ਵਰਦੀ ਦਾ ਕੋਈ ਸਬੰਧ ਨਹੀਂ ਹੈ ਅਸੀਂ ਵਰਦੀ ਨੂੰ ਸਭ ਕੁਝ ਬਣਾ ਲਿਆ ਡਬੋਤੇ ਦਾ ਡੁੱਬ ਗਏ ਇਸੇ ਦੀ ਨਿੰਦਿਆ ਕੀਤੀ ਇਸ ਦੀ ਨਿੰਦਿਆ ਕੀਤੀ ਇਹ ਵਾਲੀ ਜਗ੍ਹਾ ਜਿਹੜਾ पेड़ ਲਗਾਇਆ ਜਗਤ ਕੋ लोगों ਕੋ मस्कीन और ਫੇਰ भेख से जुड़े हुए पेड़ बना ਕਿਸੇ ਨੇ ਸੰਤਾਂ ਦਾ ਬਣਾਇਆ ਹੈ ਕਿਸੇ ਨੇ ਕਿਸੇ ਦਾ ਬਣਾਇਆ ਹੈ ਕਿਸੇ ਨੇ ਕਿਸੇ ਦਾ ਬਣਾਇਆ ਹੈ ਆਲਪ ਸੁਖ ਛਾੜ ਪਰਮ ਸੁਖ ਭਾਵਾ ਤਾਵੇ ਹੈ ਕੰਤ ਕਹਾਵਾ ਅਸਲ ਵਿੱਚ ਅਲਪ ਸੁਖ ਨੇ ਜਿਹੜੇ ਸੰਸਾਰੀ ਸੁਖ ਇਹ ਸਾਨੂੰ ਸਿੱਖੀ ਮਿਲ ਜਾਣੇ ਨਹੀਂ ਦਿੰਦੇ ਜਤਨ ਬਹੁਤ ਸੁਖ ਕੋ ਕੀਏ ਜਿਹੜੇ ਸੁੱਖਾਂ ਦੇ ਜਤਨ ਨੇ ਸੁਖ ਬਹੁਤ ਨੇ ਦੁੱਖ ਬਹੁਤ ਨੇ ਦੁੱਖਾਂ ਨੂੰ ਸੁੱਖਾਂ 'ਚ ਬਦਲਦੇ ਸਾਰੀ ਜ਼ਿੰਦਗੀ ਬਦਲਦੇ ਰਹਿੰਦੇ ਆ ਫਿਰ ਵੀ ਸਾਰੇ ਦੁੱਖ ਜਿਹੜੇ ਨੇ ਸੁੱਖਾਂ 'ਚ ਬਦਲ ਹੁੰਦੇ ਜਤਨ ਬਹੁਤ ਸੁਖ ਕੋ ਕੀਏ ਦੁੱਖ ਕੋ ਕੀਓ ਦੁੱਖ ਦਾ ਤਾਂ ਕੋਈ ਜਤਨ ਨਹੀਂ ਕੀਤਾ ਪਰ ਸੰਸਾਰ ਵਿੱਚ ਸੁੱਖਾਂ ਨੂੰ ਦੁੱਖ ਜ਼ਿਆਦਾ ਮਿਲੇ ਸਾਨੂੰ ਉਹਦਾ ਅਸੀਂ ਯਤਨ ਨਹੀਂ ਕੀਤਾ ਉਹ ਕਿੱਥੋਂ ਮਿਲ ਗਏ ਇਸ਼ਾਰਾ ਹੈ ਪਹਾੜੇ ਨਾਲ ਦੁੱਖ ਸੁੱਖ ਨੇ ਸਾਡੇ ਯਤਨ ਨਾਲ ਦੁੱਖ ਹੈ ਨਾ ਸੁੱਖ ਹੈ ਜੇ ਸੁੱਖ ਯਤਨ ਨਾ ਹੁੰਦੇ ਤਾਂ ਦੁੱਖ ਵੀ ਯਤਨ ਨਾ ਹੁੰਦੇ ਦੁੱਖ ਵੀ ਤਾਂ ਯਤਨ ਨਾਲ ਹੋਣੇ ਚਾਹੀਦੇ ਘਾਟਾ ਤਾਂ ਪਊ ਜੇ ਵਪਾਰ ਕਰੋਗੇ ਵਾਧਾ ਵੀ ਤਾਂ ਹੋਊ ਜੇ ਵਪਾਰ ਕਰੋਗੇ ਜੇ ਵਪਾਰ ਇਹ ਨਹੀਂ ਕਰਦੇ ਨਾ ਘਾਟਾ ਨਾ ਵਾਧਾ ਦੁੱਖ ਵੀ ਵਪਾਰ ਚੋਂ ਮਿਲਣ ਘਾਟਾ ਸੁੱਖ ਵੀ ਵਪਾਰ ਚੋਂ ਮਿਲਣ ਜਤਨ ਕਰਨਾ ਵਪਾਰ ਹੈ ਜੇ ਸੁਖ ਜਤਨ ਨਾਲ ਹੈ ਤਾਂ ਦੁੱਖ ਵੀ ਜਤਨ ਨਾਲ ਹੈ ਘਾਟਾ ਦੁੱਖ ਹੈ ਵਾਧਾ ਸੁਖ ਹੈ ਦੁੱਖ ਆਪਣੇ ਆਪ ਨਹੀਂ ਆ ਸਕਦੇ ਘਾਟਾ ਆਪਣੇ ਆਪ ਨਹੀਂ ਪੈ ਸਕਦਾ ਉਹੀ ਕਾਰਨ ਉਹ ਜਿਹੇ ਕਾਰਨ ਸੁਖ ਪਿੱਛੇ ਨੇ ਉਹ ਜਿਹੇ ਕਾਰਨ ਦੁੱਖ ਪਿੱਛੇ ਨੇ जब कुछ पावत तो गर्व करता है माया गई तो रोवण लगता है होया ना माया मिली तो हंसदा है माया जाती है फिर होता है दुख होता है ਵਪਾਰ ਕੇ ਦੁੱਖ ਸੁੱਖ ਹੈ ਜੇ ਵਪਾਰ ਕਰਦਾ ਹੀ ਨਹੀਂ ਘਾਟਾ ਪੈ ਨਹੀਂ ਸਕਦਾ ਵਪਾਰ ਕਰਦਾ ਹੀ ਨਹੀਂ ਵਾਧਾ ਹੋ ਨਹੀਂ ਸਕਦਾ ਦੋਏ ਜਤਨ ਨਾਲ ਨੇ ਸੰਬੰਧਤ ਨਹੀਂ ਪਰ ਕਹਿੰਦੇ ਦੁੱਖ ਕੈਸੇ ਹੋ ਕਿਵੇਂ ਹੋ ਗਿਆ ਜਤਨ ਤਾਂ ਸੁਖ ਦੇ ਕੀਤੇ ਨੇ ਦੋਏ ਹੁਕਮ ਦੇ ਨਾਲ ਨੇ ਦੁੱਖ ਔਰ ਸੁਖ ਜਿੱਦਣ ਇਹਨੂੰ ਇਹ ਸਮਝ ਆ ਗਈ ਦੁੱਖ ਸੁੱਖ ਜਤਨ ਨਾਲ ਮੇਰੇ ਨਾਲ ਨਹੀਂ ਹੈਗੇ ਸੰਬੰਧ ਹੁਕਮ ਨਾਲ ਨੇ ਫਿਰ ਕੀ ਕਰਦਾ ਹੈ ਇਹ ਦੁੱਖ ਸੁੱਖ ਛਾੜ ਜਿਹੜੇ ਸੰਸਾਰੀ ਸੁੱਖ ਨੇ ਇਹਨਾਂ ਦੀ ਇੱਛਾ ਹੀ ਛੱਡ ਦਿੰਦਾ ਵੀ ਜਦ ਮੇਰੇ ਕੋਲ ਹੋਣਾ ਹੀ ਨਹੀਂ ਮੈਂ ਇਹਨੂੰ ਤਿਆਗ ਕੇ ਕਰੋ ਦਵਾਂ ਘਟਾ ਤਾਂ ਮੇਰੇ ਵੱਲ ਦੀ ਗੱਲ ਹੀ ਹੈ ਡਿਊਟਲ ਗੇਅਰ ਕਰ ਦਿੰਦਾ ਸੰਸਾਰੀ ਸੁੱਖ ਔਰ ਦੁੱਖ ਨੂੰ ਬਰਾਬਰ ਬੋਲਣ ਬਲਕਿ ਦੁੱਖਾਂ ਨੂੰ ਸੁੱਖਾਂ ਨਾਲ ਚੰਗੇ ਬੋਲਣ ਦੁਖਦਾਰੂ ਸੁੱਖਾਂ ਨੂੰ ਰੋਹ ਬੰਦਾ ਸੁੱਖਾਂ ਨੂੰ ਭੁੱਲ ਜਾਂਦਾ ਫੇਰ ਇੱਕ ਤਬਦੀਲੀ ਹੁੰਦੀ ਹੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਜਿਹੜਾ ਅਲਪ ਸੁਖ ਛੱਡ ਦਿੰਦਾ ਫਿਰ ਇਹਨੂੰ ਪਰਮ ਸੁਖ ਮਿਲ ਜਾਂਦਾ ਅਸਲ ਸ਼ਾਂਤੀ ਫਿਰ ਮਿਲਦੀ ਹੈ ਸੰਸਾਰੀ ਦੁੱਖ ਸੁਖ ਦੀ ਜਦ ਇੱਛਾ ਹੀ ਤਿਆਗ ਦਿੰਦਾ ਸੁਖ ਇਹਨੂੰ ਜਦੇ ਮਿਲ ਜਾਂਦਾ ਹੈ ਪਰਮ ਸੁਖ ਪਾਣੇ ਆ ਜਾਂਦਾ ਸੁਖ ਜਾਂਦੇ ਮਿਲ ਜਾਂਦੇ ਤਾਂ ਇਹ ਤ੍ਰਿਆ ਉਹ ਕੰਤ ਕਹਾਵਾ ਫੇਰ ਇਹਦਾ ਦੋ ਤ੍ਰਿਆ ਪਹਿਲਾਂ ਇਹਦੇ ਪਲੰਗ ਲੱਗਿਆ ਹੋਇਆ ਜਦ ਭਾਣੇ ਹੈ ਫਿਰ ਇਹ ਜਿਹੜੀ ਜੋਤ ਹੈ ਭਾਣੇ ਦੇ ਵਿੱਚ ਜਦ ਆ ਗਈ ਨਾ ਇਹ ਟਿੱਕਾ ਜਿਹੜਾ ਇਹਦਾ ਹੀ ਦੋ ਤਰੀਆ ਬੁੱਧੀ ਹੈ ਨਾ ਬੁੱਧੀ ਉਹ ਕੰਤ ਕਹਾਵਾ ਇਹ ਤ੍ਰਿਆ ਦੇ ਚਰਿੱਤਰ ਦੇ ਹੋ ਇਸਰੀ ਚਰਿੱਤਰ ਨਹੀਂ ਹੜੋ ਔਰਤ ਚਰਿੱਤਰ ਤਰਨੀ ਇਤਰੀਆ ਜਿਹੜੇ ਤਰਦੇ ਹੋ ਆ ਇਤਰੀਆ ਬਾਦ ਗੁਰੂ ਗ੍ਰੰਥ ਸਾਹਿਬ ਤੋਂ ਇਤਰੀਆ ਲਿਆ ਹੈ ਲਬਦ ਦੀ ਔਰਤ ਚਰਿੱਤਰ ਹੁੰਦੇ ਉੱਤੇ ਲਿਖਿਆ ਇੱਥੇ ਔਰਤ ਮਰਦਾ ਸਾਜੇ ਔਰਤ ਵੀ ਆਇਆ ਲਬਦ ਐ ਬੁੱਧੀ ਦੇ ਚਰਿੱਤਰ ਤਰਨੇ ਉਹ ਉਹ ਸਭ ਅਗਲੇ ਅਗਲ ਦੀ ਔਕਾੜ ਹੈ ਅਗਲੇ ਕਰ ਰਹੀ ਹੈ ਖੜਾ ਰਹੀ ਹੈ ਸਾਰੀ ਗੱਲ ਅਤਰੀਆ ਇੱਥੇ ਹੁੰਦਾ ਤਰੀਆ ਉਹ ਸਾਰੇ ਧਾਰਮਿਕ ਬੜੀ ਹੋਈਆਂ ਨੇ ਔਰਤਾਂ ਔਰ ਆਦਮੀ ਜਿਹੜੇ ਕਦੂਰ ਫਰੋਡ ਕਰ ਰਹੇ ਨੇ ਉੱਥੇ ਦਿਖਾਏ ਜਿਹੜੇ ਤਰੀਕੇ ਉੱਥੇ ਦਿਖਾਏ ਨੇ ਤਰੀਕੇ ਚਿੱਤਾਂ ਦੇ ਕੋਈ ਵੀ ਵਿਰੋਧ ਧਰਮ ਕਹੇ ਨਹੀਂ ਧਾਰਮਿਕ ਬੰਦੇ ਨੇ ਬੁੱਧੀਆਂ ਨੇ ਉੱਥੇ ਇੱਕ ਧਰਮ ਹਾਂ ਧਰਮ ਵੀ ਉੱਥੇ ਲਾਉਣ ਦੀ ਕੋਸ਼ਿਸ਼ ਕਰ ਕਿ ਦੂਜੇ ਨੂੰ ਪਲੈਨਿੰਗ ਹੈ ਉਹਨਾਂ ਦੀ ਆਪਣੀ ਆਪਣੀ ਧਰਮ ਦੇ ਨੋਤੇ ਧਰਮ ਦਾ ਭੇਸ ਹੈ ਗੱਲ ਕੁਝ ਹੋਰ ਹੈ ਜਿਵੇਂ ਕੋ ਡੇਰਾ ਬਣਾ ਕੇ ਸਮੈਕ ਵੇਚਣ ਲੱਗ ਜੇ ਵੀ ਇੱਥੇ ਆਉਂਦੇ ਨਹੀਂ ਉਹ ਮਤਲਬ ਪੁਲਿਸ ਵਾਲੇ ਨਹੀਂ ਆਉਂਦੇ ਆ ਪੁਲਿਸ ਵਾਲੇ ਆਉਂਦੇ ਨੇ ਜਾਂ ਉਹਨਾਂ ਦਾ ਵੀ ਵਿੱਚ ਹਿੱਸਾ ਕਰ ਲਵੇ ਤੇ ਸ਼ੱਕ ਨਹੀਂ ਪੈਂਦੀ ਤਾਵੇ ਤ੍ਰਿਆਉ ਕੰਤ ਕਹਾ ਤਾਵੇ ਇਹ ਤ੍ਰਿਆਉ ਕੰਤ ਕਹਾਵੇ ਸੰਤੋਖ ਤੇ ਬਾਅਦ ਗੱਲ ਹੈ ਜਦ ਪੂਰਾ ਹੁਕਮ ਦੇ ਵਿੱਚ ਹੁੰਦਾ ਹੈ ਪੂਰਾ ਭਾਣੇ ਚ ਹੁੰਦਾ ਫਿਰ ਇਹ ਤ੍ਰਿਆ ਤ੍ਰਿਆ ਕਹਿੰਦੇ ਹੀ ਉਹਨੂੰ ਜਿਹੜੇ ਭਾਣੇ ਚ ਹੋ ਗਏ ਜੋ ਕੁਝ ਕਰੇ ਸੋ ਬੜਾ ਕਰ ਮੰਦੀਏ ਉਤਰੀਆ ਉਤਰੀਆ ਹਕਮਤ ਹੁਕਮ ਚ ਕਾਈਆ ਜਾ ਕੇ ਪ੍ਰੇਮ ਪਦਾਰਥ ਪਾਈਆ ਤੋ ਚਰਣੀ ਚਿਤ ਲਾਈਆ ਸੋ ਕਹੇ ਸੋ ਕੀਜੈ ਤਨ ਮਨ ਦੀਜੈ ਐਸਾ ਪਰਵਲ ਲਾਈਆ ਇਹ ਕਹੇ ਸੁਹਾਗਣੀ ਪੈਣੇ ਇਨਵਾਦੀ ਸੋ ਪਾਈਏ ਸਾਰਾ ਸ਼ਬਦ ਇੱਥੇ ਆ ਜਾਂਦਾ ਉਤਰੀਆ ਉਤਰੀਆ ਤਾਂ ਅਕੰਤ ਹੋ ਗਿਆ ਤ੍ਰਿਆ ਹੋ ਗਈ ਅਸੀਂ ਕਿਹੜੇ ਹਿਸਾਬ ਨਾਲ ਕਹਿੰਦੇ ਵੀ ਔਰਤਾਂ ਦਾ ਵੀ ਬਰਾਬਰ ਬਰਬਾਦ ਦੇ ਵਿੱਚ ਕਿੱਥੇ ਨੇ ਗੁਰਮਤ ਦੇ ਵਿੱਚ ਕਸੂ ਛੋੜ ਦੂਜੇ ਲੱਗੇ ਡੁੱਬੇ ਸੇ ਗੁਰ ਜਾ ਰਿਹਾ ਕਿੱਥੇ ਲਿਖਿਆ ਕਿਤੇ ਤਾਵੇ ਤ੍ਰਿਆਉ ਕੰਤ ਕਹਾਵਾ ਤਾਵੇ ਤ੍ਰਿਆਉ ਕੰਤ ਕਹਾਵਾ ਫਿਰ ਇਹ ਤ੍ਰਿਆਉ ਕੰਤ ਹੈ ਆਪਣੀ ਬੁੱਧ ਕੁਛ ਨਹੀਂ ਹੈ ਮੇਰੀ ਮਤ ਥੋੜੀ ਨਾ ਤੂੰ ਸਮਰੱਥ ਵੱਡਾ